ਉਹ ਤੇ ਕੋਈ ਜ਼ਰੂਰੀ ਥੋੜੋ ਵੀ ਕਰਫਿਊ ਚ ਨਾ ਹੋਵੇ ਆਖਰ ਜਨਮ ਹੋ ਸਕਦਾ ਵਿੱਚ ਕਰਫਿਊ ਕਾਕੇ ਦਾ ਜਨਮ ਹੋਇਆ ਸਾਰੇ ਕਹਿਣ ਕਿ ਇਹਦਾ ਕੋਈ ਨਾਮ ਰੱਖੋ ਲੋਕੀ ਕਹਿਣ ਕਿ ਇਹਦਾ ਕੋਈ ਨਾਮ ਰੱਖੋ ਡੈਡੀ ਕਹੇ ਕਿ ਇਹਨੂੰ ਕ੍ਰਿਸ਼ਨ ਆਖੋ ਝਾਈ ਕਹਿਣ ਲੱਗੀ ਰਾਧੇ ਸ਼ਾਮ ਰੱਖੋ ਝਾਈ ਕਹਿਣ ਲੱਗੀ ਰਾਧੇ ਸ਼ਾਮ ਰੱਖੋ ਤੋ ਇੰਨੀ ਦੇਰ ਨੂੰ ਸਫਰੀ ਦੀ ਆਵਾਜ਼ ਆਈ ਇਹ ਲਾਗ ਲਈ ਸਗਾ ਕਿਤੇ ਘਰ 'ਚ ਇੰਨੀ ਦੇਰ ਨੂੰ ਸਫਰੀ ਦੀ ਆਵਾਜ਼ ਆਈ ਜਿਹੜਾ ਨਾਮ ਰੱਖੋ ਸਰੇ ਆਮ ਰੱਖੋ ਜਿਹੜਾ ਨਾਮ ਰੱਖੋ ਸਰੇ ਆਮ ਰੱਖੋ ਜਿਹੜਾ ਕਰਫਿਊ ਦੇ ਅੰਦਰ ਜੰਮਿਆ ਆ ਮੈਂ ਤਾਂ ਕਹੂੰਗਾ ਕਰਫਿਊ ਆਮ ਰੱਖੋ ਮੈਂ ਇੱਕ ਹੋਰ ਕਰਫਿਊ ਤੇ ਨਿੱਗੀ ਜੀ ਚੀਜ਼ ਕਹਾ ਛੋਟੀ ਜੀ ਆ ਅ ਲਾ ਹੋਇਆ ਜਾਂ ਕਰਫਿਊ ਸ਼ਹਿਰ ਅੰਦਰ ਢਿੱਲਾ ਹੋਇਆ ਜਾਂ ਕਰਫਿਊ ਸ਼ਹਿਰ ਅੰਦਰ ਇੱਕਦਮ ਰੌਲਾ ਬਾਜ਼ਾਰਾਂ 'ਚ ਪੈਣ ਲੱਗਾ ਇੱਕਦਮ ਰੌਲਾ ਤੁਸੀਂ ਦੇਖਿਆ ਜਿੱਦਾਂ ਪੈਂਦਾ ਰੌਲਾ ਬਾਜ਼ਾਰਾਂ 'ਚ ਪੈਣ ਲੱਗਾ ਜਿਉਂ ਕਾਢੇ ਬਰਸਾਤ ਨੂੰ ਨਿਕਲਦੇ ਆ ਜਿੱਦਾਂ ਕਾਢੇ ਬਰਸਾਤ ਨੂੰ ਨਿਕਲਦੇ ਆ ਬੰਦੇ ਨਾਲ ਬੰਦਾ ਇਦਾਂ ਆ ਕਹਿਣ ਲੱਗਾ ਲੂਣ ਤੇਲ ਆਟਾ ਮਿਰਚਾਂ ਕਿਉਂ ਹਲਦੀ ਜਿਹਨੂੰ ਹੱਥ ਆਇਆ ਜੋ ਵੀ ਲੈਣ ਲੱਗਾ ਸਬਜੀ ਵਾਲਿਆਂ ਦੀ ਚਾਂਦੀ ਬਣ ਲੱਗੀ ਸਬਜੀ ਵਾਲਿਆਂ ਦੀ ਚਾਂਦੀ ਬਣ ਲੱਗੀ ਓਏ ਹੁਣ ਨਹੀਂ ਸੜਿਆ ਬਤਾਉਂ ਵੀ ਰਹਿਣ ਲੱਗਾ ਬੜੇ ਖੁਸ਼ ਹੁੰਦੇ ਹੁਣ ਨਹੀਂ ਓਏ ਸੜਿਆ ਬਤਾਉਂ ਵੀ ਰਹਿਣ ਲੱਗਾ ਮੁੜ ਕੇ ਫੇਰ ਵਜਾ ਘੂਗੂ ਕਰਫਿਊ ਦਾ ਮੁੜ ਕੇ ਫੇਰ ਵਜਾ ਘੂਗੂ ਕਰਫਿਊ ਦਾ ਅਤੇ ਰੌਣਕ ਨੂੰ ਲੱਗਣ ਗ੍ਰਹਿਣ ਲੱਗਾ ਅਤੇ ਰੌਣਕ ਨੂੰ ਲੱਗਣ ਗ੍ਰਹਿਣ ਲੱਗਾ ਮੁੰਡਾ ਇੱਕ ਪੰਸਾਰੀ ਦਾ ਘਰ ਆ ਕੇ ਇੱਕ ਦੁਕਾਨ ਵਾਲੇ ਦਾ ਮੁੰਡਾ ਮੁੰਡਾ ਇੱਕ ਪੰਸਾਰੀ ਦਾ ਘਰ ਆ ਕੇ ਇਦਾਂ ਹੌਲੀ ਜਿਹੀ ਪਿਓ ਨੂੰ ਆ ਕਹਿਣ ਲੱਗਾ ਪਾਪਾ ਹੋਰ ਤੇ ਸਭ ਕੁਝ ਵੇਖ ਗਿਆ ਆ ਪਾਪਾ ਹੋਰ ਤੇ ਸਭ ਕੁਝ ਵੇਖ ਗਿਆ ਆ ਕੰਮ ਵਿਕਰੀ ਦਾ ਚੰਗਾ ਸਰ ਗਿਆ ਆ ਐ ਪਰ ਫੜਦਿਆਂ ਫੜਦਿਆਂ ਇੱਕ ਚੂਹਾ ਪੈ ਕੇ ਤੇਲ ਦੇ ਪੀਪੇ 'ਚ ਮਰ ਗਿਆ ਕਹਿੰਦਾ ਤੇਲ ਦੇ ਪੀਪੇ ਮਰ ਗਿਆ ਆ ਤੇ ਪਾਪਾ ਅਗਿਓਂ ਕਾਕੀ ਨੂੰ ਕਹਿਣ ਲੱਗਾ ਓਏ ਸਗੋਂ ਸਮੇਂ ਦਾ ਫਾਇਦਾ ਉਠਾ ਲਿਆ ਕਰ ਸਮੇਂ ਦਾ ਫਾਇਦਾ ਉਠਾ ਲਿਆ ਕਰ ਮੁੱਕਣ ਲੱਗੇ ਮਸਾਲਾ ਜੇ ਰਾਤ ਵਿੱਚ ਰਾਤ ਵੇਲੇ ਵਿੱਚ ਥੋੜੀ ਜੀ ਲੇਦਰ ਰਲਾ ਲਿਆ ਕਰ ਰਲਾ ਲਿਆ ਕਰ ਰੋਲੇ ਗੋਲੇ ਜਮੂਆਂ ਨੇ ਪੁੱਛਣਾ ਆ ਹੈ ਜਿੰਨਾ ਜੀ ਕਰਦਾ ਕਾਪਾ ਲਾ ਲਿਆ ਕਰ ਜਿੰਨਾ ਜੀ ਕਰਦਾ ਕਾਪਾ ਲਾ ਲਿਆ ਕਰ ਪਾਣੀ ਦੁੱਧ ਵਿੱਚ ਪਾਇਆ ਜੇ ਨਹੀਂ ਸਰਦਾ ਫੇਰ ਦੁੱਧ ਨੂੰ ਪਾਣੀ ਵਿੱਚ ਪਾਣੀ ਦੁੱਧ ਵਿੱਚ ਪਾਇਆ ਜੇ ਨਹੀਂ ਸਰਦਾ ਫੇਰ ਪਾਣੀ ਨੂੰ ਦੁੱਧ ਵਿੱਚ ਪਾ ਲਿਆ ਕਰ ਤੇ ਕਾਕਾ ਇੱਕ ਮਹੀਨਾ ਜੇ ਕਿਤੇ ਸਾਡੇ ਲਈ ਕਰਫਿਊ ਰਿਹਾ ਇਦਾਂ ਇੱਕ ਮਹੀਨਾ ਜੇ ਕਰਫਿਊ ਰਿਹਾ ਇਦਾਂ ਓਏ ਇੱਥੇ ਗਲੇ ਹੋਏ ਗੰਡੇ ਨਹੀਂ ਰਹਿ ਜਾਣੇ ਤੂੰ ਤੇ ਚੂਹੇ ਵਾਲਾ ਤੇਲ ਆਖਣਾ ਆ ਲੋਕਾਂ ਤੇਲ ਵਾਲੀ ਚੂਹੇ ਲੈ ਜਾ ਛੱਡਣੇ ਕਹਿੰਦਾ ਸਾਡਾ ਕਹਿੰਦਾ ਬਣੂ ਚਾਂਦੀ ਤੋਂ ਮੈਂ ਲੋ ਜੀ ਇਸ ਕਰ ਦਿੰਨਾ ਇੱਕੋ ਆਰੀ ਜੋ ਕੁਝ ਹੈਗਾ ਕਰ ਦਿੰਨੇ ਆ ਤੇ